ਫਰੀਦਾ ਜੋਤੈ ਮਾਰਨ ਮੂਕੀਆਂ ਤਿਨਾਂ ਨਾ ਮਾਰੇ ਘੁੰਮ ਆਪਣੇ ਘਰ ਜਾਈਐ ਪੈਰ ਤਿਨਾਂ ਦੇ ਚੁੰਮ ਫਰੀਦਾ ਜੋਤੈ ਮਾਰਨ ਮੂਕੀਆਂ ਜਿਹੜਾ ਤੇਰੇ ਨਾਲ ਉੱਚੀਆਂ ਗੱਲਾਂ ਕਰਦਾ ਨਾ ਗੁਰਮਤ ਦੇ ਖਿਲਾਫ ਉੱਚੀਆਂ ਜਿਵੇਂ ਕਬੀਰ ਨੂੰ ਗੋਰਾ ਕਹਿਤਾ ਨਾਨਕ ਨੂੰ ਕਰਾਈਆ ਕਹਿਤਾ ਫਰੀਦ ਨੂੰ ਵੀ ਕੁਛ ਹੈ ਜਾਈ ਕਹਿਤਾ ਹੁਣ ਫਰੀਦ ਗੋੜ ਗੱਲ ਕਰ ਗਿਆ ਫਰੀਦ ਮੂਕੀਆਂ ਇਹਨਾਂ ਨੂੰ ਮਾਰੇ ਘੋੜਾ ਮੂੰਹ ਆਈ ਗੱਲ ਜਿਹੜਾ ਤੇਰੇ ਵਾਸਤੇ ਤਵਾ ਬੋਲਦਾ ਨਾ ਇਹ ਤਾਂ ਕੰਬਲਾ ਫਰੀਦ ਤਾਂ ਮੈਂ ਬਕਵਾਸ ਕਰੀ ਜਾਂਦਾ ਹੈ ਉਹ ਹੈ ਉਹ ਹੁਣ ਬੀਜ ਮੰਤਰ ਵਾਲੇ ਨੂੰ ਕਹਿਤਾ ਐਡੇ ਬੜੇ ਨੂੰ ਆਦਮੀ ਨੂੰ ਗੱਲ ਉਹ ਤਾਂ ਕਹੂ ਹੈ ਕੁਛ ਉਹਦੀ ਸੰਗਤ ਕਹੂ ਹੈ ਕੁਛ ਉਹਨੂੰ ਨਹੀਂ ਕਹੂ ਜਦੋਂ ਕਹਿੰਦਾ ਲੋਕਾਂ ਨੂੰ ਉਹਨੂੰ ਨਹੀਂ ਕਹੂ ਕੋਈ ਕੁਛ ਇਹਨਾਂ ਨੂੰ ਮਾਰੇ ਘੁੰਮ ਕਹਿੰਦਾ ਫਰੀਦ ਕਹਿੰਦਾ ਵੀ ਮੈਂ ਤਾਂ ਗੱਲ ਕਹੀ ਆ ਗਿਆਨ ਦੀ ਪਰ ਜੇ ਤੈਨੂੰ ਉਹ ਅਗਿਆਨਤਾ ਮੂੰਹ ਤੈਨੂੰ ਤੇਰੀ ਸਿਰਫ ਗੱਲ ਦਾ ਜਵਾਬ ਦੇਣ ਵਾਸਤੇ ਐਵੇਂ ਮੂੰਹ ਆਈਆਂ ਗੱਲਾਂ ਕਰਦੇ ਨੇ ਅਬਾ ਤਬਾ ਬੋਲਦੇ ਨੇ ਕੋਈ ਅਕਲ ਦੀ ਗੱਲ ਨਹੀਂ ਕਰਦੇ ਬੇਅਕਲੀ ਦੀਆਂ ਗੱਲਾਂ ਕਰਦੇ ਨੇ ਤੇਰੀ ਬੇਇੱਜ਼ਤੀ ਕਰਨ ਵਾਸਤੇ ਕੁਝ ਕਹਿੰਦੇ ਨੇ ਤਾਂ ਕਿ ਲੋਕ ਇਹਦੀ ਗੱਲ ਵੱਲ ਧਿਆਨ ਨਾ ਦੇਣ ਜੇ ਇਹ ਗੱਲਾਂ ਕਰਦੇ ਨੇ ਤੇ ਨਾ ਨਾ ਮਾਰੀ ਉਸ ਲੈਵਲ ਦੀ ਗੱਲ ਤਾਂ ਨਹੀਂ ਕਰਦੀ ਤਾਂ ਸਿੱਖਿਆ ਦੀ ਉਹ ਗੱਲ ਕਰਦੀ ਤੈਂ ਜਿਹੜੀ ਗੱਲ ਕਹੀ ਹੈ ਬੀਜ ਮੰਤਰ ਦੀ ਗੱਲ ਕਿ ਬੀਜ ਮੰਤਰ ਸਰਬ ਕੋ ਗਿਆਨ ਹੈ ਬੀਜ ਮੰਤਰ 84 ਲੱਖ ਜੂਬ ਨੂੰ ਗਿਆਨ ਦੇਣ ਵਾਲਾ ਹੈ ਸਰਬ ਕੋ ਗਿਆਨ ਆਪਣੇ ਘਰ ਜਾਈ ਫਿਰ ਸਰਬ ਕੋ ਗਿਆਨ ਜੇ ਆਪਾਂ ਗੁਰਬਾਣੀ ਨੂੰ ਬੀਜ ਮੰਤਰ ਕਹਿ ਦਈਏ ਸਾਰੇ ਸੰਸਾਰ ਨੂੰ ਗਿਆਨ ਹੈ ਸਾਰੇ ਸੰਸਾਰ ਨੂੰ ਗਿਆਨ ਹੈ ਇੱਕੋ ਜਿਹਾ ਦੇ ਰਹੀ ਗੁਰਬਾਣੀ ਕੋਈ ਫਰਕ ਨਹੀਂ ਜਿਹੜੀਆਂ ਸ਼ਕਤੀਆਂ ਨੂੰ ਉਹ ਮੰਨਦਾ ਹੈ ਬੀਜ ਮੰਤਰ ਵਾਲਾ ਉਹ ਸ਼ਕਤੀਆਂ ਹੁੰਦੀਆਂ ਹੀ ਨਹੀਂ ਗੁਰਬਾਣੀ ਨਹੀਂ ਮੰਨਦੀ ਨਾ ਵੇਦ ਮੰਨਦਾ ਉਹਨਾਂ ਸ਼ਕਤੀਆਂ ਨੂੰ ਉਹ ਸ਼ਾਸਤਰ ਸਿਮਰਤ ਸ਼ਾਸਤਰ ਬੁੱਧ ਸਿਮਰਤ ਸ਼ਾਸਤਰ ਦਾ ਗਰਸਿਆ ਹੋਇਆ ਗੱਲਾਂ ਬੀਜ ਮੰਤਰ ਦੀਆਂ ਕਰਦਾ ਸ਼ੁਭਨਤ ਸਾਥ ਨੂੰ ਮੰਨਣ ਵਾਲੇ ਨੇੜੇ ਕਿਵੇਂ ਆ ਗਏ ਨੇੜੇ ਨਹੀਂ ਲੱਗ ਸਕਦੇ ਜੇ ਬੀਜ ਮੰਤਰ ਹੋਵੇ ਜਿਹੜੇ ਪ੍ਰਾਣੇ ਸਿਮਰਤ ਸ਼ਾਸਤਰ ਦੇ ਪੁਜਾਰੀ ਨੇ ਨੇੜੇ ਵੀ ਨਹੀਂ ਆ ਸਕਦੇ ਤੇਰੇ ਪੈਸੇ ਤਾਂ ਉਹਨਾਂ ਦੇ ਲੱਗਦੇ ਨੇ ਐਡਾਂ ਤੇ ਸ਼ਾਇਦ ਕੁਝ ਹੋਰ ਹੈ ਇਹਦੇ ਵਿੱਚ ਪਲਾਨ ਉਹਨਾਂ ਦਾ ਉਹ ਪਲਾਨ ਹੋਰ ਆ ਉਹ ਵੀ ਆਜੂ ਨੰਗਾ ਹੋ ਜੂ ਜੋ ਪਲਾਨ ਹੈ ਪਲਾਨ ਕੀ ਹੈ ਝੂਠਾ ਕਿੱਥੇ ਜਾ ਕੇ ਦਮ ਤੋੜਦਾ ਪਤਾ ਲੱਗ ਜੂ ਭਜਦੇ ਨੇ ਨਾ ਰੇਸ ਦੇ ਵਿੱਚ ਕੋਈ ਪਹਿਲੇ ਗੇੜੇ ਪਿੱਛੇ ਰਹਿ ਜਾਂਦਾ ਕੋਈ ਸਟਾਰਟ ਵਿੱਚੇ ਪਿੱਛੇ ਰਹਿ ਜਾਂਦਾ ਕੋਈ ਦੂਏ ਗੇੜੇ ਵਿੱਚ ਪਿੱਛੇ ਰਹਿ ਜਾਂਦਾ ਕੋਈ ਤੀਏ ਗੇੜੇ 'ਚ ਪਿੱਛੇ ਰਹਿ ਜਾਂਦਾ ਇਹ ਤਾਂ ਕਿਹੜਾ ਇੱਕਾ ਲੱਗਿਆ ਲਾਈਨ 'ਚ ਵਿਚਾਰ ਰੇਸ ਚੱਲਦੀ ਹੈ ਕਿਹੜਾ ਇੱਕ ਹੁੰਦਾ ਇਹ ਰੇਸ ਵਿੱਚ ਸਾਰੇ ਲੱਗੇ ਹੋਏ ਨੇ ਦੇਖਦੇ ਆ ਕਿਤੇ ਜਾ ਕੇ ਦਮ ਤੋੜਦਾ ਬੀਜ ਬੁੱਤਰ ਤੋੜੂਗਾ ਨੇੜੇ ਹੀ ਤੋੜ ਦੇਣਾ ਇਹਨਾਂ ਦਾ ਆਪਣੜਾ ਘਰ ਜਾਈਏ ਪੈਰ ਤਨਾਂ ਦੇ ਚੁੰਮ ਆਪਣੇ ਘਰ ਜਾਈਏ ਪੈਰ ਤਨਾਂ ਦੇ ਚੁੰਮ ਆਪਾਂ ਤਾਂ ਆਪਣੇ ਘਰ ਨੂੰ ਚੱਲੇ ਆ ਜਿਹੜੇ ਆਪਣੇ ਘਰ ਨੂੰ ਜਾ ਰਹੇ ਨੇ ਨਾ ਪੈਰ ਤਨਾਂ ਦੇ ਚੁੰਮ ਜਿਹੜੇ ਦੁਖਦਾਰੂ ਸੁਖ ਰੋਗ ਦਾ ਉਪਦੇਸ਼ ਕਰ ਰਹੇ ਨੇ ਨਾ ਆਪਣੇ ਘਰ ਜਾਣ ਵਾਲੇ ਸੱਚੇ ਮਾਰਗ ਤੇ ਚੱਲਣ ਵਾਲੇ ਨੇ ਜਿਹੜੇ ਸੱਚੇ ਮਾਰਗ ਤੇ ਚੱਲਣ ਵਾਲੇ ਨੇ ਪੈਰ ਤੇ ਨਾ ਦੇ ਚੁੰਮ ਉਹਨਾਂ ਦੇ ਪੈਰ ਚੁੰਮ ਉਹਨਾਂ ਨੂੰ ਛੱਡੋ ਜਿਹੜੇ ਆਪਣੇ ਘਰ ਜਾਣ ਵਾਲੇ ਨੇ ਉਹਨਾਂ ਦੇ ਪੈਰ ਚੁੰਮਣ ਦੀ ਗੱਲ ਹੈ ਜਿਹੜੇ ਮੂੰਹਕੀਆਂ ਮਾਰਦੇ ਨੇ ਉਹਦ ਨੂੰ ਘੁੰਮ ਕੇ ਮੂੰਹ ਕਰਕੇ ਨਹੀਂ ਮਾਰਨਾ ਘੁੰਮ ਕੇ ਪੈਰ ਚੁੰਮਾਂਗੇ ਉਹਨਾਂ ਦੇ ਘੁੰਮਣਾ ਤਾਂ ਹੈ ਉਹ ਨਹੀਂ ਉਹਨਾਂ ਦੇ ਪੈਰ ਕਿਵੇਂ ਚੁੰਮਾਂਗੇ ਹਾਂ ਤੇ ਉਹਨਾਂ ਨਾਲ ਮਾਰੀ ਘੁੰਮੋ ਜੇ ਆਪਾਂ ਘੁੰਮ ਕੇ ਘੁੰਮਾਂਗੇ ਤਾਂ ਹੀ ਉਹਨਾਂ ਦੇ ਪੈਰ ਚੁੰਮਾਂਗੇ ਜਾਂ ਘੁੰਮਣਾ ਦਾ ਹੈ ਉਹ ਨਹੀਂ ਤੇ ਪੈਰ ਕਿਹਦੇ ਚੁੰਮਣੇ ਨੇ ਆਪਣੇ ਘਰ ਦੇ ਜਿਹੜੇ ਆਪਣਾ ਘਰ ਵੱਲ ਨੂੰ ਜਾ ਰਹੇ ਉਹਨਾਂ ਦੇ ਪੈਰ ਚੁੰਮ ਉਹਨਾਂ ਦੀ ਪੈੜ ਪੈੜ ਪੈਰ ਨਹੀਂ ਰਾੜੇ ਨਾਲੇ ਪੈੜ ਪੈੜ ਨੂੰ ਪੈਰ ਲਿਖਿਆ ਹੋਇਆ ਉਹਨਾਂ ਦੇ ਫੁੱਟਪ੍ਰਿੰਟਸ ਉਹਨੂੰ ਚੁੰਮ ਗੁਰਬਾਣੀ ਉਹਨਾਂ ਦੇ ਪੈਰ ਉਹਨਾਂ ਦੇ ਬਾਲ ਦੇ ਚੱਲ ਉਹਨਾਂ ਦੇ ਗੁਣ ਨੇ ਉਹਨਾਂ ਨੂੰ ਚੁੱਭ ਜਿਹੜੇ ਉਹਨਾਂ ਦੇ ਗੁਣ ਨੇ ਨਾ ਗੁਣੇ ਚਰਨ ਨੇ ਉਹਨਾਂ ਦਾ ਹਰ ਸਟੈਪ ਹਰ ਸਟੈਪ ਨੂੰ ਚੁੱਭੂ ਉਹਨਾਂ ਨੇ ਜਿਹੜੀ ਪੌੜੀ ਬਣਾਈ ਆ ਉਹ ਕਟਕਾਟੀ ਰਾਮ ਕੀ ਦੀ ਉਹ ਹਰ ਪੌੜੀ ਨੂੰ ਚੁੱਭ ਕੇ ਉਹਦੇ ਤੇ ਚੜ ਹਰ ਪੌੜੀ ਚੁੱਭਣ ਯੋਗ ਹੈ ਉਹਨਾਂ ਦੀ ਹਰ ਗੱਲ ਚੁੱਭਣ ਯੋਗ ਹੈ ਉਹਨਾਂ ਦੀ ਜਿਹੜੇ ਆਪਣੇ ਘਰ ਨੂੰ ਲੈ ਕੇ ਜਾ ਰਹੇ ਨੇ ਉਹ ਮੂੰਹ ਗਿਆ ਮਾਰਨ ਨਾਲ ਦੀ ਗੱਲ ਛੱਡ ਉਹ ਆਪਾਂ ਨੇ ਗੱਲੇ ਨਹੀਂ ਕਰਨੀ ਉਹ ਪੌੜੀ ਉਹ ਦੋ ਪੌੜੀਆਂ ਥੱਲੇ ਉਤਰ ਕੇ ਕਰਨੀ ਪਊ ਉਹਨਾਂ ਦੀ ਗੱਲ ਉਹ ਮੂੰਹ ਗਿਆ ਮਾਰਨ ਵਾਲੇ ਆ ਇਹ ਅੰਤਰਾਤਮਾ ਵਾਲੇ ਇਹ ਅੰਤਰਾਤਮਾ ਵਾਲੇ ਇਹ ਘਰ ਨੂੰ ਜਾਣ ਵਾਲੇ ਨੇ ਅਸਲ ਬੀਜ ਮੰਤਰ ਵਾਲੇ ਨੇ ਹਾਂ